ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸਤਜੁਗ ਤੇ ਮਾਨਿਓ ਛਲਿਓ ਬਲ ਬਾਵਨ ਭਾਇਓ ਤ੍ਰੇਤਾ ਤੇ ਮਾਨਿਓ ਰਾਮ ਰਗਵੰਸ ਕਹਾਇਓ ਉਗਰ ਸੈਨ ਕੋ ਰਾਜ ਅਪੈ ਭਗਤ ਹੈ ਜਨ ਦਿਓ ਕਲ ਜੁਗ ਪ੍ਰਮਾਨ ਗੁਰ ਨਾਨਕ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ ਨਾਨਕ ਸਫਲ ਉਸ ਦਾ ਬੰਦਗੀ ਜੋ ਕਰਦਾ ਏ ਦੂਸਰਾ ਦਾਨੀ ਤੀਜਾ ਸ਼ਸਤਰ ਨੂੰ ਧਰਦਾ ਏ ਤਨ ਮਨ ਕੁਰਬਾਨ ਆਪਣਾ ਦੁਖੀਆਂ ਤੋਂ ਕਰਦਾ ਏ ਪੰਡਤ ਸਿਆਣੇ ਚਾਤਰ ਵਿਦਿਆਵਾਨ ਕਹਿੰਦੇ ਆ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਰਹਿੰਦੇ ਆ ਦਾਤਾ ਤੇ ਭਗਤ ਸੂਰਮਾ ਜੀਵਨ ਜਗ ਉਹਨਾਂ ਦੇ ਵੀ ਚਾਨਣ ਮੂਨਾਰਿਆ ਹੱਡੀਆਂ ਦੇ ਚੂਨੇ ਕੀਤੇ ਖੂਨ ਦੇ ਗਾਰਿਆ ਆਪਣੇ ਦੇਸ਼ ਕੌਮ ਦੇ ਮਹਿਲ ਉਸਾਰਿਆ ਜਬ ਤੱਕ ਚੰਨ ਸੂਰਜ ਕੈਮ ਤਬ ਤੱਕ ਨਾ ਢੈਂਦੇ ਆ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਰਹਿੰਦੇ ਆ ਦਾਤਾ ਤੇ ਭਗਤ ਸੂਰਮਾ ਜੀ ਫੁੱਲਾਂ ਮਨਿੰਦ ਰਹਿੰਦੇ ਸੂਲਾਂ ਦੀ ਸੇਜ ਤੇ ਹੋਰਾਂ ਨੂੰ ਦੇਨ ਸੁਗੰਧੀ ਆਪਣੇ ਬਲ ਤੇਜ ਤੇ ਦੁਖੀਆਂ ਦੇ ਦੁੱਖ ਵਡਾਉਂਦੇ ਦਿਲ ਦੇ ਦਰੇਗ ਤੇ ਆਏ ਦਿਨ ਨਾਲ ਨਵੀਂ ਸੀਬਤ ਦੇ ਡੈਂਦੇ ਆ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਰਹਿੰਦੇ ਆ ਦਾਤਾ ਤੇ ਭਗਤ ਸੂਰਮਾ ਬਿਰਸ਼ਾਂ ਦੇ ਵਾਂਗ ਧੁੱਪਾਂ ਸਿਰ ਤੇ ਸਹਾਰ ਦੇ ਆਇਆ ਮੁਸਾਫਰਾਂ ਲਈ ਛਾਇਆ ਖਲਾਰ ਦੇ ਦਿੰਦੇ ਪਲ ਉਹਨਾਂ ਨੂੰ ਵੀ ਇੱਟਾਂ ਜੋ ਮਾਰ ਦੇ ਕਰਦੇ ਕੁਰਬਾਨੀ ਸੁਖ ਦੀ ਦੁੱਖਾਂ ਵਿੱਚ ਪੈਂਦੇ ਆ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਰਹਿੰਦੇ ਆ ਦਾਤਾ ਤੇ ਭਗਤ ਸੂਰਮਾ ਪਰਖੇ ਨੇ ਜਾਂਦੇ ਹੀਰੇ ਅਹਰਨ ਦੀ ਵੱਟੀ ਤੇ ਉੱਤਰ ਦੇ ਪੂਰੇ ਨੇ ਜੋ ਪਰਖੇ ਕਸਵੱਟੀ ਤੇ ਉਹਨਾਂ ਦੇ ਨਾਮ ਦਰਜ ਨੇ ਯਾਦ ਦੀ ਪੱਟੀ ਤੇ ਸਿੱਕੇ ਟਕਸਾਲੀ ਜੋ ਖਜ਼ਾਨੇ ਵਿੱਚ ਪੈਂਦੇ ਆ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਰਹਿੰਦੇ ਆ ਦਾਤਾ ਤੇ ਭਗਤ ਸੂਰਮਾ ਕਟਿਆ ਜਾਏ ਬੰਦ ਬੰਦ ਵੀ ਸੀ ਨਹੀਂ ਉਚਾਰਦੇ ਪੀਤੇ ਨੇ ਪ੍ਰੇਮ ਪਿਆਲੇ ਜਿੰਨਾ ਦਿਲਦਾਰ ਦੇ ਸੀਨੇ ਵਿੱਚ ਖਾਨ ਗੋਲੀਆਂ ਮੂਰੇ ਕਤਾਰ ਦੇ ਦੁਨੀਆ ਤੋਂ ਉੱਚੇ ਹੋ ਕੇ ਅੰਬਰਾਂ ਨਾਲ ਖੈਂਦੇ ਆ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਰਹਿੰਦੇ ਆ ਦਾਤਾ ਤੇ ਭਗਤ ਸੂਰਮਾ ਮਾਤਾ ਪਿਤਾ ਪੁੱਤਰ ਸਾਰਾ ਵਾਰ ਪਰਿਵਾਰ ਦੇ ਤੌਲਰ ਤਜ ਮਹਿਲ ਮਾੜੀਆਂ ਸਭ ਕੁਝ ਵਸਾਰ ਦੇ ਕਹਿੰਦੇ ਫਿਰ ਚੰਗੇ ਲੱਗਦੇ ਸੱਥਰ ਨੇ ਯਾਰ ਦੇ ਕਿਤਨੀ ਆ ਜਾਏ ਮੁਸੀਬਤ ਹਟ ਕੇ ਨਾ ਬੈਂਦੇ ਆ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਰਹਿੰਦੇ ਆ ਦਾਤਾ ਤੇ ਭਗਤ ਸੂਰਮਾ ਜੀਵਨ ਸਿੰਘ ਮੌਤ ਉਹਨਾਂ ਦੀ ਜ਼ਿੰਦਗੀ ਬਣਾਉਂਦੀ ਐ ਮਰਦੇ ਇੱਕ ਵਾਰੀ ਫੇਰ ਮੌਤ ਨਾ ਆਉਂਦੀ ਐ ਡਿੱਗਦੀ ਆਜ਼ਾਦੀ ਚਰਨੀ ਸੀਸ ਚ ਕਾਉਂਦੀ ਐ ਕਵੀ ਕਸ਼ਮੀਰ ਸਿੰਘਾ ਪਰਮ ਪਦ ਲੈਂਦੇ ਆ ਦਾਤਾ ਤੇ ਭਗਤ ਸੂਰਮਾ ਤਿੰਨੇ ਜਗ ਰਹਿੰਦੇ ਆ ਦਾਤਾ ਤੇ ਭਗਤ ਸੂਰਮਾ